ਪਰਥੁਆ ਛੰਦ ਡਢੰਕੰਤ ਟੋਲੰ ਬਬੰਕੰਤ ਬੋਲੰ ਉਛੰਕੰਤ ਤਾਜੀ ਗਜੰਕੰਤ ਗਾਜੀ ਛੁਟੰਕੰਤ ਤੀਰੰ ਬਬੰਕੰਤ ਬੀਰੰ ਢਲੰਕੰਤ ਟਾਲੰ ਉਠੰਕੰਤ ਤਾਲੰ ਖਿਮੰਕੰਤ ਖੱਗੰ ਧੰਕੰਤ ਧੱਗੰ ਛੁਟੰਕੰਤ ਨਾਲੰ ਉਠੰਕੰਤ ਜਵਾਲੰ ਬਹੁੰਤੰਤ ਕਾਯੰ ਚਲੰਕੰਤ ਚਾਯੰ ਡਿਗੰਤੰਤ ਬੀਰੰ ਪਿਗੰਤੰਤ ਭੀਰੰ ਟੁਟੰਤੰਤ ਖੋਲੰ ਟਮੰਕੰਤ ਢੋਲੰ ਟੁਟੰਕੰਤ ਤਾਲੰ ਨਚੰਤੰਤ ਬਾਲੰ ਗਿਰੰਤੰਤ ਅੰਗੰ ਕਟੰਤੰਤ ਜੰਗੰ ਚਲੰਤੰਤ ਤੀਰੰ ਪਟੰਕੰਤ ਭੀਰੰ ਜੁਝੰਤੰਤ ਵੀਰੰ ਭਜੰਤੰਤ ਭੀਰੰ ਕਰੰਤੰਤ ਕਰੋਹੰ ਪ੍ਰੰਤੰਤ ਰੋਹੰ ਤਜੰਤੰਤ ਤੀਰੰ ਭਜੰਤੰਤ ਭੀਰੰ ਭਵੰਤੰਤ ਕਾਯੰ ਚਲੰਤੰਤ ਜਾਯੰ ਤਤੰਕੰਤ ਅੰਗੰ ਜਟੰਕੰਤ ਜੰਗੰ ਉਲੰਥੰਤ ਲੁਥੰ ਪਲੰਥੰਤ ਜੁਥੰ ਟਲੰਕੰਤ ਟਾਲੰ ਪੁਵੰਤੰਤ ਮਾਲੰ ਨਚੰਤੰਤੀ ਸੰਕਟੰਤੰਤ ਸੀਸੰ ਉਛੰਕੰਤ ਤਾਜੀ ਬਹੰ ਤੰਤ ਗਾਜੀ ਲਟੰ ਤੰਤ ਲੁਥੰ ਕਟੰ ਤੰਤ ਮੁਖੰ ਤਪੰ ਤੰਤ ਤੇਗੰ ਚਮੰ ਬੇਗੰ ਨਚੇ ਮੁੰਡ ਮਾਲੀ ਹਸੇ ਤਤ ਕਾਲੀ ਜਟੰ ਤੰਤ ਵੀਰੰ ਛਟੰ ਤੰਤ ਤੀਰੰ ਬਰੰ ਤੰਤ ਬਾਲੰ ਟਲੰ ਤੰਤ ਢਾਲੰ ਸੋ ਮੁੰ ਤੰਤ ਮਦੰ ਉਠੈ ਸਦ ਗਦੰ ਕਟੰ ਤੰਤ ਅੰਗੰ ਗਿਰੰ ਤੰਤ ਜੰਗੰ ਚਲੰ ਤੰਤ ਚਾਇੰ ਜੁਝੰ ਤੰਤ ਜਾਇੰ ਰਣੰ ਕੰਤ ਨਾਦੰ ਬਜੰ ਤੰਤ ਬਾਦੰ ਭੁਵਨ ਤੰਤ ਪਤਰੀ ਲਗਨ ਤੰਤ ਅਤਰੀ ਬਜਨ ਤੰਤ ਅਤਰੰਗ ਜੁਝਨ ਤੰਤ ਛਤਰੰਗ ਗਿਰਨ ਤੰਤ ਭੂਮੀ ਉਠਨ ਤੰਤ ਝੂਮੀ ਰਟਨ ਤੰਤ ਪਾਨੰ ਜੁਝਨ ਤੰਤ ਜਵਾਨੰ ਚਲਨ ਤੰਤ ਬਾਨੰ ਰੁਕਨ ਤੰਤ ਦਿਸਾਨੰ ਗਿਰਨ ਤੰਤ ਬੀਰੰ ਭਜਨ ਤੰਤ ਭੀਰੰ ਨਚਨ ਤੰਤ ਈਸੰ ਪੁਵਨ ਤੰਤ ਸੀਸੰ ਬਜਨ ਤੰਤ ਡੌਰੂ ਪਰਮਨ ਤੰਤ ਭੌਰੂ ਨਚਨ ਤੰਤ ਬਾਲੰ ਤੁਟਨ ਤੰਤ ਤਾਲੰ ਮਚਨ ਤੰਤ ਵੀਰੰ ਭਜਨ ਤੰਤ ਭੀਰੰ ਲਗਨ ਤੰਤ ਬਾਨ ਟਹੰ ਤੰਤ ਜਵਾਨ ਕਟੰ ਤੰਤ ਅਧੰ ਪਟੰ ਤੰਤ ਬਧੰ ਖਹੰ ਤੰਤ ਖੂਨੀ ਚੜੈ ਚੌਬ ਦੂਨੀ ਬਹੰ ਤੰਤ ਅਤਰੰ ਕਟੰ ਤੰਤ ਛਤਰੰ ਬਹੰ ਤੰਤ ਪਤਰੀ ਜੁਝੰ ਤੰਤ ਯਤਰੀ ਹਣੰ ਕੰਤ ਤਾਜੀ ਕਣੰ ਛੰਤ ਗਾਜੀ ਤਤੰ ਤੰਤ ਚਰਮੰ ਕਟੰ ਤੰਤ ਬਰਮੰ ਗਿਰੰ ਤੰਤ ਭੂਮੀ ਉਠੰ ਤੰਤ ਭੂਮੀ ਰਟੰ ਤੰਤ ਭਾਨੰ ਕਟੰ ਤੰਤ ਜਵਾਨੰ ਉਡੰ ਤੰਤ ਏਕੰ ਗੰਡੰ ਤੰਤ ਨੇਕੰ ਅਨੂਪ ਨਰਾਛੰ ਅਨੂਪ ਰੂਪ ਦੇਖ ਕੇ ਸੁਕ੍ਰੁੱਧ ਜੋਦਨੰ ਬਰੰ ਸਨਦ ਬਦ ਉਦਤੰ ਸੋ ਕੋਪ ਓਪਧੇਰਣੰ ਚਹੰਤ ਜੈਤ ਪਤਰਣ ਕਰੰਤ ਘਾਵ ਦੁਧਰੰ ਟੁਟੰਤ ਅਸਤਰ ਸ਼ਸਤਰ ਨੂੰ ਲਸੰਤ ਉਜਲੋ ਫਲੰ ਉਠੰਤ ਭੌਰ ਭੂਰਨੋ ਕਢੰਤ ਪੈ ਕਰੀ ਸੁਰੰ ਭਜੰਤ ਪੀਰ ਪੈ ਕਰੰ ਭਜੰਤ ਵੀਰ ਸੋ ਪ੍ਰਭੰ ਤੁਟੰਤ ਤਾਲ ਤਥਯੰ ਨਚੰਤ ਈਸਰਣੋ ਰਣੰ ਖਾਂਤ ਖੇਤਰਣੋ ਖਗੰ ਨਿਨਦ ਗਦ ਘੁੰਗਰੰ ਭਜੰਤ ਆਸਰੀ ਸੁਤੰ ਉਠੰਤ ਭੈ ਕਰੀ ਤੁਣੰ ਚਲੰਤ ਤੀਛਣੋ ਸਰੰਗ ਸਲੇਨ ਉਜਲੀ ਕ੍ਰਿਤੰ ਨਚੰਤ ਰੰਗ ਜੋਗਣੰ ਚੱਕ ਚੌਦਣੋ ਦਸੰ ਕਪੰਤ ਕੁੰਦਨੋ ਗਿਰੰਗ ਤ੍ਰਸੰਤ ਸਰਬਤੋ ਦਸੰ ਨਚੰਤ ਬੀਰ ਬਾਵਣ ਖਾਂਤ ਬਾਹਣੀ ਤੁਜੰਗ ਬਰੰਤ ਅਛਰਣੋ ਪਟੰਗ ਪ੍ਰਵੀਨ ਚੀਨ ਸੋ ਪ੍ਰਭੰ ਬਕੰਤ ਡੌਰ ਡਾਵਰੀ ਅਨੰਤ ਤਤਰਣੋ ਰਿਸੰਗ ਸੰਤ ਜਚ ਗੰਧਰਵੰ ਪਿਸਾਜ ਭੂਤ ਪ੍ਰੇਤਨੰ ਪਰੰਤ ਚੁੰਝ ਜਾਵੜੀ ਪਛੰਤ ਫਿਕਰਣੀ ਤਨੰਗ ਡਕੰਤ ਡਾਕਣੀ ਡੁਲੰਗ ਪਰੰਤ ਪੱਤਰ ਸਰੋਣ ਤੰ ਪਿਪੰਤਿਆ ਸਵੰਗ ਸੁਭੰਗ ਸੰਤ ਮਾਰਜਨੀ ਮ੍ਰਿੜੰ ਅਟੁੱਟ ਹਾਸਣੋ ਵਸੰ ਖਿਮੰਤ ਉਜਲੋ ਵਸੰ ਅਕਵਾ ਛੰਦ ਜੁੱਟੇ ਵੀਰੰ ਛੁੱਟੇ ਤੀਰੰ ਜੁਝੇ ਤਾਜੀ ਡਿੱਗੇ ਗਾਜੀ ਬੱਜੇ ਜਵਾਨ ਬਾਹੇ ਬਾਣ ਰੁੱਝੇ ਜੰਗੰ ਜੁਝੇ ਅੰਗੰ ਟੁੱਟੇ ਤੰਗੰ ਫੁੱਟੇ ਅੰਗੰ ਸੱਜੇ ਸੂਰੰ ਕੁੰਮੀ ਹੂਰੰ ਜੁਝੇ ਹਾਥੀ ਰੁਝੇ ਸਾਥੀ ਉਭੇ ਉਸ਼ਟੰ ਸੁਭੇ ਪੁਸ਼ਟੰ ਫੱਟੇ ਬੀਰੰ ਛੁੱਟੇ ਤੀਰੰ ਡਿੱਗੇ ਭੂਮ ਉੱਠੇ ਕੂਮੰ ਬੱਕੈ ਵਾਰੰ ਚੱਕੈ ਚਾਰੰ ਸੱਜੈ ਸ਼ਸਤਰੰ ਬੱਜੈ ਅਸਤਰੰ ਚਾਤਰੀ ਛੰਦ ਜੁਝਾਰੇ ਅਪਾਰੇ ਨਿਹਾਰੇ ਵਿਚਾਰੇ ਹਕਾਰੈ ਵਿਚਾਰੈ ਵਿਚਾਰੈ ਪ੍ਰਹਾਰੈ ਜੀ ਸਲਾ ਜੀ ਵਿਰਾ ਜੀ ਉਠਾਵੈ ਦਿਖਾਵੈ ਪਰਮਾਵੈ ਚਖਾਵੈ ਕਿਰਪਾਨ ਕ੍ਰਿਤ ਛੰਦ ਜਹ ਤੀਰ ਛੁਟਤ ਰਣ ਧੀਰ ਜੁਟਤ ਬਰ ਵੀਰ ਉਠਤ ਤਨ ਤਰਾਣ ਫੁਟਤ ਰਣਬੀਰ ਗਿਰਤ ਪਵ ਸਿੰਧ ਤਰਤ ਨਭ ਹੂਰ ਫਿਰਤ ਬਰ ਬੀਰ ਪਰਤ ਰਣ ਨਾਦ ਬਜਤ ਸੁਣ ਪੀਰ ਭਜਤ ਰਣ ਭੂਮ ਤਜਤ ਮਨ ਮਾਜ ਲਜਤ ਫਿਰ ਫੇਰ ਲਰਤ ਰਣ ਜੋ ਜਮਰਤ ਨਹਿ ਪਾਵ ਟਰਤ ਪਵ ਸਿੰਧ ਤਰਤ ਰਣ ਰੰਗ ਮਚਤ ਚਤੁਰੰਗ ਫਟਤ ਸਰ ਬੰਗ ਲਟਤ ਮਨ ਮਾਨ ਘਟਤ ਬਰ ਬੀਰ ਫਿਰਤ ਨਹੀਂ ਨਾਇਕ ਫਿਰਤ ਜਬ ਚਿਤ ਜਿਰਤ ਉਠ ਸੈਣ ਘਿਰਤ ਗਿਰ ਭੂਮ ਪਰ ਸੁਰਨਾਰ ਬਰਤ ਨਹੀਂ ਭਾਵ ਟਰਤ ਮਨ ਕੋ ਪਰਤ ਕਰ ਕੋ ਮੱਡਤ ਪਗ ਦਵੈ ਨਾ ਪਜਤ ਕਰ ਰੋਸ ਲਰਤ ਗਿਰ ਭੂਮ ਪਰਤ ਰਣ ਨਾਦ ਬਜਤ ਸੁਣ ਮੇਗ ਲਜਤ ਸਭ ਸਾਜ ਸਜਤ ਪਗ ਦਵੈ ਨਾ ਭਜਤ ਰਣ ਚੱਕਰ ਚਲਤ ਦੁਤਿਮਾਨ ਦਲਤ ਗਿਰ ਮੇਰ ਖਲਤ ਪੜ ਸੁਣੋਣ ਪਲ ਰਣ ਰੰਗ ਮਚਤ ਵਰ ਬੰਬ ਬਜਤ ਰਣ ਖੰਭ ਘਟਤ ਅਸਵਾਰ ਮੱਡਤ ਕਿਰਪਾਨ ਕੀਰਤ ਕਰ ਕੋ ਪਿਰਤ ਨਹੀਂ ਫਿਰੈ ਫਿਰਤ ਅਤ ਚਿਤ ਚਿਰਤ ਚਾਤਰੀ ਛੰਦ ਹਕਾਰੈ ਪ੍ਰਚਾਰੈ ਪ੍ਰਹਾਰੈ ਕਰਵਾਰੈ ਉਠਾਵੈ ਦਿਖਾਵੈ ਪ੍ਰਭਾਵੈ ਚਲਾਵੈ ਸੁਤਾਵੈ ਰਿਸਾਵੈ ਉਠਾਵੈ ਚਖਾਵੈ ਜੁਝਾਰੇ ਅਪਾਰੇ ਹਜ਼ਾਰੇ ਅਰਿਆਰੇ ਸੋ ਟੂਕੇ ਕੇ ਕੂਕੇ ਭੂਕੇ ਕੇ ਝੂਕੇ ਸੋ ਮਾਨੰ ਸੁਧਾਨੰ ਅਚਾਨੰ ਜਵਾਨੰ ਤਮੱਕੇ ਹਮੱਕੇ ਝੜੱਕੇ ਛਟੱਕੇ ਸਗਾਜੈ ਸਸਾਜੈ ਨਾ ਭਾਜੈ ਬਿਰਾਜੈ ਨਿਖੰਗੀ ਖਤੰਗੀ ਸੁਰੰਗੀ ਪਿੜੰਗੀ ਤਮੱਕੈ ਪਲੱਕੈ ਹਸਕੈ ਪ੍ਰਧੱਕੈ सोबीरंग सोतीरंग पर हीरंग ततीरंग पलटाए बिलटाए न छुटाए उपटाए बबक्काय न थक्काय तसक्काय तझक्काय सखगंग धगंग जगंग पंगंग चमक्काय खिमक्काय बबक्काय उथक्काय भगवती छंद के जुटायत बीरंग के छुटायत तीरंग के फुटायत अंगंग के जुटायत जंगंग के मज्जायत सूरंग के कुम्भैत हूरंग के बज्जायत खगंग के उठायत यज्ञंग ਕਿ ਫੁੱਟੇ ਤੇ ਅੰਗੰ ਕੇ ਰੁਝੇ ਤੇ ਜੰਗੰ ਕਿ ਤੇ ਤਾਜੀ ਕਿ ਤੇ ਗਾਜੀ ਕਿ ਤੇ ਕਾਇੰ ਕੇ ਤੇ ਚਾਇੰ ਕੇ ਤੇ ਧੁਮੀ ਕੇ ਚੰਮੇ ਤੇ ਝੁਮੀ ਕਿ ਛੱਡੇਤ ਹੂਹੰ ਕੇ ਸੁਭੇਤ ਵਿਉਹੰ ਕਿ ਤੇ ਚੇਤਨ ਕੇ ਤੇ ਪ੍ਰੇਤੰ ਕਿ ਤੇ ਬਾਣ ਕੇ ਤੇ ਜਵਾਨੰ ਕੇ ਤੇ ਨੂਰੰ ਕੇ ਤੱਕੇਤ ਹੂਰੰ ਕਿ ਜੁਝੇਤ ਹਾਥੀ ਕੇ ਤੇ ਸਾਥੀ ਕੇ ਤੇ ਵੀਰੰ ਕੇ ਲੱਗੇਤ ਤੀਰੰ ਕੇ ਰੱਜੇਤ ਰੋਸੰ ਕੇ ਤੱਜੇਤ ਹੋਸੰ ਕੇ ਖੁੱਲੇਤ ਕੇਸੰ ਕੇ ਡੁੱਲੇਤ ਭੇਸੰ ਕੇ ਜੁਝੇਤ ਹਾਥੀ ਕੇ ਲੁਝੇਤ ਸਾਥੀ ਕੇ ਛੁੱਟੇਤ ਤਾਜੀ ਕੇ ਗਜੇਤ ਗਾਜੀ ਕੇ ਕੁਮੀਤ ਹੂਰੰ ਕੇ ਪੁਮੀਤ ਪੂਰੰ ਕੇ ਜੁਝੇਤ ਵੀਰੰ ਕੇ ਲਗੇਤ ਤੀਰੰ ਕੇ ਚੱਲੇਤ ਬਾਣੰ ਕੇ ਰੁਕੀ ਦਿਸਾਨ ਕੇ ਚਮਕੰਤ ਤੇਗੰ ਕੇ ਨਭ ਜਾਨ ਬੇਗੰ ਕੇ ਛੁੱਟੇਤ ਗੋਰੰ ਕੇ ਬੁੱਠੇਤ ਓਰੰ ਕੇ ਗੱਜੇਤ ਗਾਜੀ ਕੇ ਪੱਲੇਤ ਤਾਜੀ ਕੇ ਤੇ ਅੰਗੰ ਕੇ ਡਿਗੇਤ ਜੰਗੰ ਕੇ ਮੱਤੇਤ ਮਾਨੰ ਕੇ ਲੁਝੇਤ ਜਵਾਨੰ ਕੇ ਬੱਕੇਤ ਮਾਰੰ ਕੇ ਚੱਕੇਤ ਚਾਰੰ ਕੇ ਟੁਕੇਤ ਢੀਠੀ ਕੇ ਦੇਵੇ ਨਾ ਪੀਠੀ ਕੇ ਕੱਲੈ ਦਸਵੰਗੰ ਕੇ ਬੱਕੈਤ ਮੰਗੰ ਕੇ ਮੁਛੰਤ ਬੰਕੀ ਕੇ ਹੱਠੇਤ ਹੰਕੀ ਕੇ ਬੱਜੇਤ ਢੋਲੰ ਕੇ ਬੱਕੇਤ ਬੋਲੰ ਕੇ ਬੱਜੇ ਨਗਾਰੇ ਕੇ ਜੁੱਟੇ ਅਠਿਆਰੇ ਪੁਛੇ ਕੇਤ ਤਾਜੀ ਹਮੇ ਕੇਤ ਗਾਜੀ ਛਟੇ ਕੇਤ ਤੀਰੰ ਪਟਕੇਤ ਪੀਰੰ ਭਵਾਨੀ ਛੰਦ ਜਹਾਂ ਵੀਰ ਜੁਟਾਂ ਸਵੈ ਠਾਠ ਠਟਾਂ ਕਿਨੇ ਦੇ ਪਲਟਾਂ ਚਮਤਕਾਰ ਛੁਟਾਂ ਜਹਾਂ ਸਾਰ ਵੱਜੈ ਤਹਾਂ ਵੀਰ ਗੱਜੈ ਮਿਲੈ ਸਾਂਝ ਸੱਜੈ ਵੈ ਪੈਗ ਭੱਜੈ ਕਹੂੰ ਪੂਰ ਭਾਜੈ ਕਹੂੰ ਵੀਰ ਗਾਜੈ ਕਹੂੰ ਜੋਧ ਜੁਟੈ ਕਹੂੰ ਟੋਪ ਟੁੱਟੈ ਜਹਾਂ ਜੋਧ ਜੁਟੈ ਤਹਾਂ ਅਸਤਰ ਛੁਟੈ ਨਿਰਭੈ ਸ਼ਸਤਰ ਕੱਟੈ ਕਹੂੰ ਵੀਰ ਲੁਟੈ ਕਹੂੰ ਮਾਰ ਬੱਕਾ ਕਿਤੇ ਬਾਜ ਥੱਕੈ ਕਿਤੇ ਸਹਿਣ ਹੱਕਾ ਕਿਤੇ ਦਾਵ ਤੱਕੈ ਕਿਤੇ ਘਾਏ ਮੇਲਾ ਕਿਤੇ ਸੈਣ ਪੇਲਾ ਕਿਤੇ ਭੂਮ ਡਿੱਗੇ ਤਨੰ ਸਰੂਣ ਪਿੱਗੇ